ਸੋ ਉਹ ਆ ਕੇ ਕੁਝ ਆਪ ਰੱਖ ਲੈਂਦਾ ਤੇ ਕੁਝ ਫਿਰ ਵੰਡ ਦਿੰਦਾ ਤੇ ਉਹਨਾਂ ਨੂੰ ਦੇ ਦਿੰਦਾ ਤੇ ਉਹ ਖਾ ਪੀ ਲੈਂਦੇ ਨੇ ਇਹਦੇ ਅੱਗੋਂ ਫਿਰ ਤਿੰਨ ਹੋਏ ਸਨ ਤਿੰਨਾਂ ਥਾਵਾਂ ਦੇ ਵਿੱਚ ਇਹਨਾਂ ਦੀ ਉਹ ਜਿਹੜੀ ਸਾਰੀ ਪੂਜਾ ਸੀ ਉਹ ਵੱਟੀ ਜਾਂਦੀ ਸੀ ਤੇ ਅੱਗੇ 1650 ਇਹਨਾਂ ਦੇ ਅੱਗੋਂ ਬੰਦੇ ਹਨ ਜਿਨ੍ਹਾਂ ਵਿੱਚੋਂ ਸਾਰੀ ਪੂਜਾ ਜਿਹੜੀ ਸੀ ਇਹਨਾਂ ਦੀ ਵੰਡੀ ਜਾਂਦੀ ਸੀ ਇਹ ਇੱਕ ਤੇ ਉੱਥੇ ਆ ਨਾ ਉਹਦਾ ਨਗਾਏ ਵਿੱਚ ਥਾਂ ਇੱਕ ਧੌਂਗਲ ਵਿੱਚ ਥਾਂ ਹੈ ਵਜ਼ੀਰਾਬਾਦ ਕੋਲ ਉਹ ਥਾਂ ਜਿੱਥੋਂ ਨਾਮਧਾਰੀਆਂ ਨੇ ਟੱਲ ਲਾ ਕੇ ਲਿਆਂਦਾ ਸੀ ਤੇ ਪਹਿਲਾਂ ਉਹਦੇ ਵਿੱਚ ਦਾਲ ਰਿਲਦੇ ਹੁੰਦੇ ਸਨ ਫਿਰ ਭੈਣੀ ਸਾਹਿਬ ਦੇ ਲੰਗਰ ਵਿੱਚ ਤੇ ਹੁਣ ਵੀ ਐਡੀ ਕੋ ਮੱਟੀ ਬਣੀ ਹੋਈ ਆ ਹੁਣ ਉਹਦੇ ਵਿੱਚ ਪਾਣੀ ਪਾਉਂਦੇ ਨੇ ਉਹਨੂੰ ਧੌਂਕੜੀਆ ਵੀ ਕਹਿੰਦੇ ਨੇ ਇੱਥੇ ਵੀ ਲੋਕੀ ਜਾਂਦੇ ਨੇ ਤੇ ਨਗਾਏ ਹਰ ਸਾਲ ਜਾਂਦੇ ਸਨ ਮਾਨਸਾ ਤਹਿਸੀਲ ਦੇ ਵਿੱਚ ਪਿੰਡ ਹੈ ਜਿਸ ਨੂੰ ਕਹਿੰਦੇ ਨੇ ਫਫੜੇ آم گل کی ففڑے کرنے ایسے ترہی پودا نہ جہاں بہت راگیاں پڑیا جا لال اجانے دوستی وڈارو سیون ਇਹ ਲੋਕੀ ਕਰਦੇ ਨੇ ਵੀ ਵਡਾਰੂ ਨਾਲ ਵੀ ਨੂੰ ਵੱਡਾ ਨੂੰ ਵੱਡੇ ਪਰ ਇਹ ਜ਼ਰੂਰੀ ਗੱਲ ਨਹੀਂ ਵੱਡਾ ਜਿਹੜਾ ਉਹ ਸਵਾਰ ਵੀ ਦਿੰਦਾ ਜੇ ਕੰਮ ਵਿਗਾੜਦਾ ਤੇ ਵੱਡਾ ਸਵਾਰ ਵੀ ਦਿੰਦਾ ਅਸਲੀ ਬਹੁਤੇ ਗਿਆਨੀ ਇਹਦਾ ਆਸ ਕਰਦੇ ਨੇ ਵਡਾਰੂ ਸੀ ਉਹਨੂੰ ਜਿਹੜਾ ਨਾ ਚਾਪ ਲੋਸ ਕਰਦੇ ਨੇ ਅੱਗੇ ਤੇ ਹੱਥ ਜੋੜ ਕੇ ਫਿਰਦੇ ਪਿੱਛੋਂ ਕੁਝ ਨਾ ਉਹ ਚਾਪ ਲੋਸ ਦਾ ਕਦੇ ਵੀ ਨਾ ਇਤਬਾਰ ਕਰਿਆ ਕਰੋ ਵਡਾਰੂ ਦਾ ਮਤਲਬ ਹੈ ਚਾਪ ਲੋਸ ਫਫੜੇ ਕਰਨ ਵਾਲਾ ਉਸ ਪਿੰਡ ਦਾ ਨਾਂ ਸੀ ਫਫੜੀ ਇਥੋਂ ਦਾ ਇੱਕ ਨੌਜਵਾਨ 20 ਸਾਲ ਦਾ ਮੁੰਡਾ ਹਰ ਸਾਲ ਸੰਗਤਾਂ ਨੂੰ ਨਾਲ ਲੈ ਕੇ ਤੇ ਨਗਾਏ ਜਾਂਦਾ ਹੁੰਦਾ ਸੀ ਬੜਾ ਜਵਾਨ ਚੰਗਾ ਘਰ ਦਾ ਹਿੱਦੂ ਮੁੰਡਾ ਸੀ ਤੇ ਜਦੋਂ ਉਸਨੇ ਤੁਰਨਾ ਨਾਲ ਢੋਲ ਵੱਜਣੀ ਇਹਨਾਂ ਦੇ ਜਿਹੜਾ ਆਗੂ ਹੁੰਦਾ ਸੀ ਉਹਦੇ ਸਿਰ ਤੇ ਇੱਕ ਟੋਪੀ ਹੁੰਦੀ ਸੀ ਤੇ ਗਲ ਦੇ ਵਿੱਚ ਕੁਰਤੀ ਹੁੰਦੀ ਸੀ ਇੱਕ ਸੋਟੀ ਹੁੰਦੀ ਸੀ ਲੋਹੇ ਦੀ ਛੜੀ ਇੱਕ ਸੰਗਲੀ ਹੁੰਦੀ ਸੀ ਤੇ ਕਈ ਲੰਮਾ ਚੋਲਾ ਪਾ ਲੈਂਦੇ ਹਨ ਤੇ ਢੋਲ ਵੱਜਦੇ ਹਨ ਤੇ ਨੱਚਦੇ ਟੱਪਦੇ ਸਮਝੋ ਨਗਾਏ ਨੂੰ ਜਾਂਦੇ ਸੀ ਇਹ ਜਿਹੜਾ ਸੀ ਇਹ ਹਰ ਜੁਮੇ ਰਾਤ ਨੂੰ ਲੋਕਾਂ ਨੂੰ ਸੱਦ ਕੇ ਆਪਣੇ ਘਰ ਉੱਥੇ ਰੋਟ ਪਕਾ ਕੇ ਤੇ ਨਾਲੇ ਆਪ ਖਾਂਦਾ ਸੀ ਨਾਲੇ ਭਰਾਏ ਨੂੰ ਦੇ ਦਿੰਦਾ ਸੀ ਤੇ ਨਾਲੇ ਹੋਰਨਾਂ ਨੂੰ ਵੰਡ ਦਿੰਦਾ ਸੀ ਸਮਾਂ ਦਾ ਗੁਜ਼ਰਦਾ ਜਾਂਦਾ ਹਰ ਸਾਲ ਜਾਂਦਾ ਆਜ ਕੀ ਵੇਸ ਨੇ ਤਿਆਰੀ ਕੀਤੀ ਇਹ ਨਗਾਏ ਜਾਣ ਵਾਸਤੇ ਤੇ ਘਰੋਂ ਤੁਰ ਪਿਆ ਜਦੋਂ ਘਰੋਂ ਤੁਰ ਪਿਆ ਨਾਲ ਹੋਰ ਵੀ ਕਈ ਬੰਦੇ ਤੁਰ ਪਏ ਤੁਰਦਾ ਤੁਰਦਾ ਤੁਰਦਾ ਤੁਰਦਾ ਰਾਜ ਰਾਤਾਂ ਕੱਟਦਾ ਸ੍ਰੀ ਅੰਮ੍ਰਿਤਸਰ ਪਹੁੰਚ ਗਿਆ ਜਦੋਂ ਅੰਮ੍ਰਿਤਸਰ ਪਹੁੰਚ ਗਿਆ ਨਾ ਤੇ ਰਾਤ ਪੈ ਗਈ ਤੇ ਪਿੰਡੋਂ ਬਾਹਰ ਡੇਰਾ ਲਾ ਲਿਆ ਜਦੋਂ ਪਿੰਡੋਂ ਬਾਹਰ ਡੇਰਾ ਲਾ ਦਿੱਤਾ ਤੇ ਉਹਨੂੰ ਵਿਚਾਰ ਆਈ ਮਨ ਵਿੱਚ ਪਰਾ ਪੁੰਨ ਪਰ ਪਿਛਲੇ ਜਨਮ ਦਾ ਕਰਮ ਭਾਗ ਸੰਤਨ ਸੰਗਾ ਨੇ ਪਿਛਲੇ ਭਾਗ ਦਾ ਕੋਈ ਭਾਗ ਉਹਦਾ ਹੋਇਆ ਉਹਦੇ ਮਨ ਵਿੱਚ ਆਈ ਭਈ ਗੁਰੂ ਨਾਨਕ ਦੀ ਬੜੀ ਸੋਭਾ ਹੈ ਸੰਸਾਰ ਤੇ ਉਹਨਾਂ ਨੇ ਬੜੇ ਕੰਮ ਕੀਤੇ ਨੇ ਪਾਪੀਆਂ ਦਾ ਪਾਰ ਉਤਾਰਾ ਕੀਤਾ ਬੜੇ ਬੜੇ ਸਮਝੋ ਘਮਟੀਆਂ ਨੂੰ ਉਹਨਾਂ ਨੇ ਨਿਵਾ ਦਿੱਤਾ ਤੇ ਉਹਨਾਂ ਦਾ ਭਲਾ ਕੀਤਾ ਇੱਥੇ ਗੁਰੂ ਨਾਨਕ ਦੀ ਗੱਦੀ ਹੈ ਆਂਦੇ ਨੇ ਅੰਮ੍ਰਿਤਸਰ ਵਿੱਚ ਤੇ ਸੁਣਿਆ ਉਹਦੇ ਤੇ ਇਸ ਵਕਤ ਪੰਜਵਾਂ ਪਾਸ਼ਾ ਜਿਹਨੂੰ ਗੁਰੂ ਅਰਜਨ ਕਹਿੰਦੇ ਨੇ ਉਹ ਇਸ ਵਕਤ ਗੱਦੀ ਤੇ ਬੈਠਾ ਹੈ ਕਿ ਅਚੇਚਾ ਤੇ ਮੈਂ ਆਇਆ ਹੀ ਨਹੀਂ ਵੀ ਮੈਂ ਕਰਾ ਖਰਚ ਕੇ ਆਇਆ ਤੇ ਕੁਦਰਤੀ ਮੈਂ ਆ ਗਿਆ ਤੇ ਚੱਲ ਕੇ ਦਰਸ਼ਨ ਕਰ ਰਹੀ ਹੈ ਤੇ ਜੋ ਵਿਗਾੜ ਕੀ ਹੈ ਚੱਲ ਲੰਘ ਰਿਆ ਦਰਸ਼ਨ ਕਰ ਜਾਂਦੇ ਆ ਭਲਾ ਹੋ ਜਾਏਗਾ ਅਸੀਂ ਕਿਹੜੇ ਅਚੇਚੇ ਆਇਆ ਉਸ ਕੰਮ ਵਾਸਤੇ ਇਹ ਗੱਲ ਸੋਚ ਕੇ ਜੇ ਢੋਟ ਮੱਕਾ ਵੱਜਣ ਲੱਗ ਪਿਆ ਤੇ ਸੁਦਾ ਸਰੋਵਰੋਂ ਤੁਰ ਪਿਆ ਤੇ ਉਧਰ ਕਾਰ ਨਿਕਲਦੀ ਸੀ ਉਦੋਂ ਅੰਬਰਸਰ ਦੀ ਜਦੋਂ ਇਧਰ ਆ ਗਿਆ ਢੋਲ ਵੱਜਨੇ ਭੰਗੜੇ ਪੈਂਦੇ ਨੇ ਇਹਨੇ ਲੰਮਾ ਚੋਲਾ ਪਾਇਆ ਹੱਥ ਵਿੱਚ ਛਟੀ ਆ ਤੇ ਨਾਲ ਸੰਗਲੀ ਆ ਤੇ ਉੱਤੇ ਚਮੜੇ ਜਾਂ ਦੀ ਕੁਰਤੀ ਪਾ ਲੈਂਦੇ ਨੇ ਤੇ ਫੁੰਮਣਾ ਵਾਲੀ ਟੋਪੀ ਬੱਧੀਏ ਦੇ ਆਗੂ ਵੇ ਸਾਰਿਆਂ ਦਾ ਜਿਸ ਵਕਤ ਇੱਥੇ ਆਇਆ ਨਾ ਤੇ ਜਦੋਂ ਸੁਦਾ ਸਰੋਵਰ ਦੇ ਲਾਗੇ ਆਇਆ ਨਾ ਉਸ ਵਕਤ ਉਸਨੇ ਵੇਖਿਆ ਕਿ ਉੱਥੇ ਉਹਨਾਂ ਨੂੰ ਆਖਿਆ ਵੇ ਢੋਲ ਜਰਾ ਬੰਦ ਕਰ ਦਿਓ ਢੋਲ ਬੰਦ ਹੋ ਗਿਆ ਖਲੋ ਗਿਆ ਉੱਥੇ ਵੇਖਿਆ ਕਿ ਸਾਧ ਸੰਗਤ ਸੇਵਾ ਕਰ ਜਦੋਂ ਉਸਨੇ ਗੌਰ ਨਾਲ ਤੱਕਿਆ ਨਾ ਸੇਵਾ ਕਰਨ ਵਾਲਿਆਂ ਨੂੰ ਤੇ ਸੇਵਾ ਕਰਨ ਵਾਲਿਆਂ ਦੇ ਚਿਹਰੇ ਉੱਤੇ ਕੋਈ ਇਲਾਹੀ ਨੂਰ ਸੀ ਸੇਵਾ ਕਰਨ ਵਾਲੇ ਚਿਹਰਿਆਂ ਦੇ ਉੱਤੇ ਕੋਈ ਅਗੰਮੀ ਨੂਰ ਸੀ ਤੇ ਬਹੁਤ ਸਮਝੋ ਵੇਖ ਕੇ ਠੰਡ ਪੈਂਦੀ ਸੀ ਤੇ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਸਾਡੇ ਵਾਂਗੂ ਪਿਕੜਾ ਖਾਂਦਿਆਂ ਵੀ ਅਸੀਂ ਸ਼ੋਰ ਪੜਾ ਦੇਣਾ ਤੇ ਸੇਵਾ ਕਰਦਿਆਂ ਵੀ ਸ਼ੋਰ ਕਰਨਾ ਇਹ ਗੱਲਾਂ ਉਦੋਂ ਸਨ ਹੁਣ ਨਹੀਂ ਹੁਣ ਹੋਰ ਹੈ ਉਦੋਂ ਹੋਰ ਸਮਾਂ ਹੀ ਬੜਾ ਹੋਰ ਹੋ ਗਿਆ ਉਸ ਨੇ ਜਿਸ ਵਕਤ ਵੇਖਿਆ ਨਾ ਇਹ ਬੜੇ ਸੋਹਣੇ ਇਹਨਾਂ ਨੂੰ ਤੇ ਵੇਖਿਆ ਠੰਡ ਪੈਂਦੀ ਤੇ ਕਦੇ ਗੋਹ ਨਾਲ ਉਸ ਨੇ ਤੱਕਿਆ ਤੇ ਵੇਖਿਆ ਕਿ ਕਿਸੇ ਦੇ ਹੌਲੀ ਹੌਲੀ ਬੋਲ ਵੀ ਹਿੱਲਦੇ ਨੇ ਜਿਹੜੇ ਅਸੀਂ ਇੱਥੇ ਮੀਟ ਕੇ ਬਹਿ ਰਹੇ ਆ ਕਿਸੇ ਦੇ ਬੋਲ ਵੀ ਹੁੰਦੇ ਨੇ ਤੇ ਕਦੇ ਕੋਈ ਉੱਚੀ ਉੱਚੀ ਪੜਨ ਲੱਗ ਪੈਂਦਾ ਉਹ ਕੀ ਪੜਦਾ ਇੱਕ ਪਾਸੇ ਮੈਂ ਪੜਾਂਗਾ ਇੱਕੋ ਧਾਰਨ ਪੜਨੀ ਇੱਕ ਪਾਸੇ ਮੇਰੇ ਵੀਰ ਪੜਨ ਤੇ ਇੱਕ ਪਾਸੇ ਮੇਰੀਆਂ ਮਾਤਾਵਾਂ ਤੇ ਪੈਣਾ ਪੜਦਾ ਕਦੇ ਕਦੇ ਕੋਈ ਮੌਜ ਵਿੱਚ ਆ ਕੇ ਪੜਦਾ ਉਹ ਦੁਨੀਆ ਸੇਵ ਕਮਾਈਆ ਤਾ ਦਰਗਾਹ ਬਾਸਨ ਪਾਈਏ ਵਿੱਚ ਦੁਨੀਆ ਸੇਵ ਕਮਾਈਆ ਤਾ ਦਰਗਾਹ ਬਾਸਨ ਪਾਈਏ ਕਦੇ ਕਿਸੇ ਨੇ ਪੜਨਾ ਸੰਸਾਰ ਦੀ ਸੇਵਾ ਕਰਾਂਗੇ ਤੇ ਅੱਗੇ ਦਰਗਾਹ ਵਿੱਚ ਸਾਨੂੰ ਆਦਰ ਮਿਲੇਗਾ ਲੁਧਿਆਣੇ ਜਾਣਾ ਹੋਵੇ ਨਾ ਕਲਕੱਤੇ ਤੇ ਲੁਧਿਆਣੇ ਟਿਕਟ ਲਾਵਾਂਗੇ ਤੇ ਗੱਡੀ ਚੜ ਜਾਵੇ ਤੇ ਕਲਕੱਤੇ ਪਹੁੰਚ ਜਾਾਂਗੇ ਤੇ ਜੇ ਲੁਧਿਆਣੋਂ ਬੇਟੀ ਤੇ ਚੜ ਜਾਾਂਗੇ ਤੇ ਰਾਤ ਉੱਤਰ ਕੇ ਕੋਸ਼ਿਸ਼ ਕਰਾਂਗੇ ਨਾ ਬਾਹਰੋਂ ਟਿਕਟ ਲੈ ਆਈਏ ਤੇ ਫੇਰ ਵੀ ਫੜੇ ਜਾਵਾਂਗੇ ਕਿੱਥੇ ਚੱਲਿਆ ਉਹ ਆਖਣਗੇ ਲਿਆ ਹਾਂ ਟਿਕਟ ਤੂੰ ਕਿੱਥੋਂ ਆਇਆ ਤੇ ਕਿੱਥੇ ਜਾਣੇ ਇੱਥੋਂ ਹੀ ਲਾਵਾਂਗੇ ਰਾਹ ਵਿੱਚ ਕਿਤੇ ਨਹੀਂ ਸੇਵਾ ਹੋਣੀ ਇੱਥੇ ਸੇਵਾ ਕਰਾਂਗੇ ਤੇ ਤਾਂ ਦਰਗਾਹ ਵਿੱਚ ਜਾ ਕੇ ਅਸੀਂ ਆਦਰ ਤੇ ਮਾਣ ਪਾਵਾਂਗੇ ਇਹ ਗੱਲਾਂ ਜਿਸ ਵਕਤ ਉਸ ਨੇ ਸੁਣੀਆਂ ਜਿਹਦਾ ਨਾਂ ਲਿਖਿਆ ਬੈਲ 20 ਸਾਲ ਦਾ ਮੁੰਡਾ ਜਵਾਨ ਨੌਜਵਾਨ ਸੁੰਦਰ ਉਹ ਭਾਈ ਬੈਲ ਨੇ ਜਦੋਂ ਇਹ ਗੱਲਾਂ ਸੁਣੀਆਂ ਨਾ ਉਹਦੇ ਮਨ ਤੇ ਬੜਾ ਅਸਰ ਪਿਆ ਕਹਿੰਦਾ ਕੈਸੇ ਸੁੰਦਰ ਆਦਮੀ ਨੇ ਇਹ ਕੈਸੇ ਸੋਹਣੇ ਬੋਲੇ ਬੋਲਦੇ ਨੇ ਇਹਨਾਂ ਦਾ ਦਰਸ਼ਨ ਕਰਕੇ ਤੇ ਇਹਨਾਂ ਦੀ ਬਾਣੀ ਸੁਣ ਕੇ ਆਨੰਦ ਆਉਂਦਾ ਹੈ ਕਦੇ ਜੀ ਕੋ ਨਾਮ ਧਾਰੀਆਂ ਦੀ ਬਾਣੀ ਨਹੀਂ ਸੁਣ ਕੇ ਤੇ ਦਰਸ਼ਨ ਕਰਕੇ ਨਾ ਹੁਣੇ ਹੀ ਆਉਂਦਾ ਪਰ ਬਹੁਤ ਜ਼ਿਆਦਾ ਦਰਸ਼ਨ ਕਰਕੇ ਤੇ ਬਾਣੀ ਸੁਣ ਕੇ ਨਹੀਂ ਆਉਂਦਾ ਨਾ ਤੇ ਥੋੜਿਆ ਦਾ ਦਰਸ਼ਨ ਕਰਕੇ ਤੇ ਬਾਣੀ ਸੁਣ ਕੇ ਆਨੰਦ ਆਉਂਦਾ ਇਹ ਨਹੀਂ ਵੀ ਗੱਲ ਖਤਮ ਹੋ ਗਈ ਏ ਪਰ ਕੱਟ ਗਈ ਏ ਨਾਮ ਧਾਰੀਆਂ ਵਿੱਚ ਵੀ ਖੈਰ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਜਦੋਂ ਇਸ ਨੇ ਗੱਲ ਇਸ ਇਸ ਤਰ੍ਹਾਂ ਦੀ ਦੇਖੀ ਤੇ ਜਰਾ ਕੋ ਹੋਰ ਅਗਾ ਹੋਇਆ ਨਾ ਅੱਗੇ ਕੀ ਵੇਖਿਆ ਥੜੇ ਦੇ ਉੱਤੇ ਗੁਰੂ ਅਰਜਨ ਸੱਚੇ ਪਾਤਸ਼ਾਹ ਬੈਠ ਕੇ ਸੇਵਾ ਕਰਾ ਰਿਹਾ ਜਦੋਂ ਸਤਗੁਰਾਂ ਦਾ ਦਰਸ਼ਨ ਕੀਤਾ ਐ ਆਨੰਦ ਬੋੜ ਹੋ ਕੋਈ ਅਗੰਮੀ ਰਾਸੀਆ ਉਹਦੇ ਸਰੀਰ ਵਿੱਚ ਆਇਆ ਰਿਹਾ ਨਹੀਂ ਗਿਆ ਬਾਵਜੂਦ ਆਪਣੇ ਆਪ ਨੂੰ ਸੰਭਲਦੇ ਵੀ ਸੰਭਲ ਨਹੀਂ ਸਕਿਆ ਤੇ ਧੱਕੇ ਨਾਲ ਉਹਦਾ ਸਿਰ ਜਰਾ ਸੀ ਉਹ ਜਾ ਕੇ ਸਤਗੁਰ ਦੇ ਚਰਨਾਂ ਦੇ ਨਾਲ ਲੱਗ ਭਾਗ ਜਾਗੇ ਕਰਮ ਜਾਗੇ ਉਲਟੇ ਜਿਹੜੇ ਸਮਝੋ ਦੇ ਲੇਟ ਸਨ ਉਹ ਸਿੱਧੇ ਹੋ ਗਏ ਜਦੋਂ ਚਰਨਾਂ ਦੇ ਉੱਤੇ ਨਾਲ ਜਾ ਕੇ ਸਿਰ ਸਿਰ ਲੱਗ ਗਿਆ ਸਾਧੂ ਸੱਚੇ ਪਾਤਸ਼ਾਹ ਨੇ ਮੋਢਿਆਂ ਤੋਂ ਫੜ ਕੇ ਥੋੜਾ ਜਿਹਾ ਉਹਨੂੰ ਉਤਾ ਕੀਤਾ ਬੜੀ ਮਿੱਠੇ ਲਫ਼ਜ਼ਾਂ ਨਾਲ ਬੜੀ ਪਿਆਰ ਭਰੇ ਲਫ਼ਜ਼ਾਂ ਨਾਲ ਬੜੇ ਹੀ ਸਮਝੋ ਗਿਆਨ ਗੁੱਧਿਆ ਲਫ਼ਜ਼ਾਂ ਨਾਲ ਜਦੋਂ ਬਹਿਲਾ ਦਾ ਗੁਰੂ ਅਰਜਨ ਸੱਚੇ ਪਾਤਸ਼ਾਹ ਨੇ ਆਦਰ ਤੇ ਸਤਕਾਰ ਕੀਤਾ ਸਾਜੀ ਉਹਨੂੰ ਸਾਰੀ ਜ਼ਿੰਦਗੀ 'ਚ ਪਹਿਲੀ ਵਾਰ ਇਹੋ ਜਿਹਾ ਆਨੰਦ ਆਇਆ ਅੱਜ ਤੋਂ ਪਹਿਲਾਂ ਉਹਨੂੰ ਕਦੇ ਆਨੰਦ ਹੀ ਨਹੀਂ ਸੀ ਹੋਇਆ ਜਿਹਾ ਪਿਆਉਣਾ ਕਿੱਥੋਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾ ਕੇ ਇਹ ਆਨੰਦ ਬਗੈਰ ਸਤਿਗੁਰ ਤੋਂ ਕਿਸੇ ਕੋਲ ਹੈ ਵੀ ਨਹੀਂ ਆ ਇਹ ਹੱਥੀਆਂ ਤੋਂ ਨਹੀਂ ਮਿਲਦਾ ਇਹ ਵਜ਼ੀਰਾਂ ਕੋਲੋਂ ਨਹੀਂ ਮਿਲਦਾ ਇਹ ਐਮਪੀ ਕੋਲ ਨਹੀਂ ਮਿਲਦਾ ਇਹ ਐਮਐਲਏ ਕੋਲੋਂ ਨਹੀਂ ਮਿਲਦਾ ਇਹ ਤਹਿਸੀਲਦਾਰਾਂ ਦੇ ਥਾਣਿਆਂ ਦਾ ਅਰਜਨਾ ਦੇ ਦਰਵਾਜ਼ੇ ਤੇ ਹੀ ਧੱਕੇ ਖਾਂਦੇ ਫਿਰਦੇ ਤੇ ਝੂਠ ਬੋਲਦੇ ਜਾ ਕੇ ਉਹਨਾਂ ਕੋਲ ਨਹੀਂ ਮਿਲਦਾ ਇਹ ਆਨੰਦ ਕਿੱਥੋਂ ਮਿਲਦਾ ਸਤਿਗੁਰ ਦੇ ਚਰਨਾਂ ਤੋਂ ਉਹ ਆਂਦਾ ਮੈਂ ਭੁੱਲਿਆ ਹੀ ਰਿਹਾ ਉਹ ਮੈਨੂੰ ਅੱਜ ਤੱਕ ਇਹ ਆਨੰਦ ਦਾ ਪਤਾ ਹੀ ਨਹੀਂ ਸੀ ਜਿਹਨੂੰ ਜਿਹੜੀ ਨਵੀਂ ਚੀਜ਼ ਮਿਲ ਜਾਵੇ ਤੇ ਹੈਰਾਨ ਜਿਹਾ ਹੋ ਜਾਂਦਾ ਨਾ ਜਦੋਂ ਦਰਸ਼ਨ ਕੀਤੇ ਬਸ ਫਿਰ ਕੀ ਹੋਇਆ ਕਬੀਰ ਸਤਗੁਰ ਸੂਰ ਨੇ ਪਾਇਆ ਬਾਣ ਜੋ ਏਕ ਲਾਗਤ ਹੀ ਕੋਈ ਗਿਰ ਪਰਾ ਤੇ ਪਰਾ ਲੈ ਜੇ ਕਦੇ ਸੰਤ ਪੜਦੇ ਹੁੰਦੇ ਸਨ ਹੁਣ ਤੇ ਸਾਜਣਾ ਨਾਲ ਨਾਲ ਮੈਂ ਵੀ ਹੁਣ ਐ ਲੱਚਰ ਕਰਦਾ ਨਾ ਪਿਆ ਸੰਤ ਅਤਰ ਸੁਣਾ ਕਦੇ ਪੜਨਾ ਉਹ ਗੁਰਾਂ ਨੇ ਮੈਨੂੰ ਬਾਣ ਮਾਰਿਆ ਗੁਰਾਂ ਨੇ ਮੈਨੂੰ ਬਾਣ ਮਾਰਿਆ ਉਹ ਵਜਾ ਲਈ ਜੇ ਆਣ ਟੁੱਟ ਗਿਆ ਮਾਨ ਹੋ ਗਿਆ ਨਿਤਾਨ ਗੁਰਾਂ ਨੇ ਮੈਨੂੰ ਬਾਣ ਮਾਰਿਆ ਹਾਜੀ ਗੁਰਾਂ ਨੇ ਮੈਨੂੰ ਬਾਣ ਮਾਰਿਆ ਉਹ ਵਜਾ ਲਈ ਜੇ ਆਣ ਟੁੱਟ ਗਿਆ ਮਾਨ ਹੋ ਗਿਆ ਨਿਤਾਨ ਗੁਰਾਂ ਨੇ ਮੈਨੂੰ ਬਾਣ ਮਾਰਿਆ ਪਾਵੋ ਤੇ ਸਿੰਗਲ ਪਿਆ ਤੁਰਨ ਜੋਗਾ ਨਹੀਂ ਰਿਹਾ ਹੁਣ ਨਾ ਜਿਉਂਦਾ ਜਾਵੇ ਜਿੱਥੇ ਜਾਣਾ ਜੀ ਮੇਰਾ ਕੰਮ ਮੁੱਕ ਗਿਆ ਮੈਂ ਨਹੀਂ ਹੁਣ ਕਿਤੇ ਆਵਣ ਜਾਣ ਰਿਹਾ ਮੇਰਾ ਮੈਂ ਨਹੀਂ ਕਿਤੇ ਜਾਣ ਜੋਗਾ ਵਿਦਿਆ ਕਰ ਦਿੱਤਾ ਸਾਰਿਆਂ ਨੂੰ ਸਰੋਵਰ ਦੀ ਕਾਰ ਹੁੰਦੀ ਸੀ ਕਾਰ ਵਿੱਚ ਲੱਗ ਗਿਆ ਜੁਟ ਗਿਆ ਸੇਵਾ ਵਿੱਚ ਸੇਵਾ ਕਰਦਾ ਸਭ ਤੋਂ ਵੱਡਾ ਟੋਕਰਾ ਲੈਂਦਾ ਔਰ ਸਤਿਗੁਰੂ ਬੈਠੇ ਹੁੰਦੇ ਨੇ ਖੜੇ ਦੇ ਉੱਤੇ ਟੁਕੇ two birds with one stone ਇੱਕ ਪੰਥ ਦੋ ਕਾਜ ਇੱਕ ਪਾਸੇ ਸੇਵਾ ਕਰਦਾ ਇੱਕ ਪਾਸੇ ਸਤਿਗੁਰਾਂ ਦੇ ਦਰਸ਼ਨ ਕਰਦਾ ਵੇਂਦਾ ਨਹੀਂ ਕਿਸੇ ਵੱਲ ਅਸੀਂ ਹੋਰ ਪਾਸੇ ਵੇਂਦੇ ਆ ਜਿਨ੍ਹਾਂ ਦਾ ਸਤਗੁਰੂ ਵੱਲ ਮੂੰਹ ਹੁੰਦਾ ਉਹ ਸਤਗੁਰੂ ਨੂੰ ਵੇਂਦੇ ਨੇ ਉਹ ਨਾਲੇ ਤੇ ਸੇਵਾ ਕਰਦਾ ਸਤਗੁਰੂ ਵੱਲ ਵੇਂਦਾ ਇਹ ਵੀ ਨਹੀਂ ਵੇਂਦਾ ਵੀ ਮੇਰੀ ਟੋਕਰੀ 'ਚ ਕਿੰਨੇ ਕਿੰਨਾ ਕੋ ਨਾਲੇ ਸਮਝੋ ਕਿੰਨੀ ਮਿੱਟੀ ਪਾਈਏ ਆਂਦਾ ਵੀ ਨਹੀਂ ਬਸ ਕਰ ਦਿਓ ਸਾਰਿਆਂ ਦਾ ਵੱਡਾ ਟੋਕਰਾ ਨੂੰ ਦਿੱਤਾ ਜਾਂਦਾ ਜਦੋਂ ਚੰਗੀ ਤਰ੍ਹਾਂ ਭਰ ਕਰਦਾ ਨਾ ਤੇ ਫਿਰ ਜਦੋਂ ਨਾਲ ਜਾਂਦੇ ਨੇ ਉਹਨੇ ਚੁੱਕ ਲਿਆ ਤੇ ਉਹਨੂੰ ਪਤਾ ਲੱਗਦਾ ਫਿਰ ਇੱਕ ਦੋ ਚੁਕਾ ਨਹੀਂ ਸਕਦੇ ਤਿੰਨ ਚਾਰ ਜਣੇ ਰਲ ਕੇ ਚੁਕਾ ਕੇ ਤੇ ਉਹਦੇ ਸਿਰ ਦੇ ਉੱਤੇ ਟੋਕਰਾ ਤਾਂ ਜਦੋਂ ਟੋਕਰਾ ਧਰ ਦਿੰਦੇ ਨੇ ਫਿਰ ਨੱਸ ਕੇ ਹੱਸਦਾ ਹੱਸਦਾ ਕਹਿੰਦਾ ਵਾ ਮੈਂ ਨੱਸ ਕੇ ਜਾਵਾਂ ਤੇ ਨਸ ਕੇ ਆਵਾਂ ਕਿਉਂ ਨਸ ਕੇ ਜਾਂਦਾ ਸੀ ਕਿਉਂ ਨਸ ਕੇ ਆਉਂਦਾ ਸੀ ਉਹਦਾ ਮਤਲਬ ਸੀ ਟੋਕਰਾ ਵੀ ਹੈ ਸੇਵਾ ਵੀ ਕਰਨਾ ਪਰ ਜਿੰਨਾ ਚਿਰ ਮੈਂ ਟੋਕਰਾ ਸੁਟਣ ਜਾਵਾਂਗਾ ਤੇ ਆਉਣ ਜਾਣ ਵਿੱਚ ਹੋਈ ਜਾਵਾਂਗਾ ਤੇ ਬਹੁਤਾ ਚਿਰ ਲੱਗੇਗਾ ਤੇ ਉਹਨਾਂ ਚਿਰ ਮਨੂ ਗੁਰੂ ਅਰਜਨ ਦੇ ਦਰਸ਼ਨ ਨਹੀਂ ਹੋਣਗੇ ਉਹਨਾਂ ਫਰਕ ਪੈ ਜਾਏਗਾ ਸਾਰੇ ਨੂੰ ਪਹਿਲਾਂ ਨਸ ਜਾਣਾ ਸਾਰੇ ਨੂੰ ਪਹਿਲਾਂ ਆ ਜਾਣਾ ਤੇ ਜਿੱਚ ਸੇਵਾ ਕਰਦੇ ਆ ਰਹਿਣਾ ਉੱਤੇ ਟੱਕ ਬਣ ਕੇ ਸਤਿਗੁਰੂ ਅਰਜਨ ਸੱਚੇ ਪਾਤਸ਼ਾਹ ਦੇ ਚਿਹਰੇ ਵੱਲ ਤੱਕਦੇ ਰਹਿਣਾ ਜਦੋਂ ਸਤਿਗੁਰਾਂ ਨੇ ਕਿਸੇ ਹੋਰ ਪਰਪਕਾਰ ਵਾਸਤੇ ਉੱਥੋਂ ਉੱਠ ਕੇ ਚਲਿਆ ਜਾਣਾ ਉਹਨਾਂ ਹੋਰ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਚਲਿਆ ਜਾਣਾ ਤੇ ਭਾਈ ਸਾਹਿਬ ਬਹਿਲੋ ਨੇ ਉੱਠ ਕੇ ਤੇ ਜਿੱਥੇ ਸਮਝੋ ਆਵੇ ਪਾਉਂਦੇ ਸਨ ਉਹ ਫਿਰ ਇੱਟਾਂ ਜਿੱਥੇ ਪਕਾਉਂਦੇ ਹਨ ਉੱਥੇ ਜਾ ਕੇ ਸੇਵਾ ਕਰਨਾ ਕਣਾ ਖਾ ਹੁਣ ਇੱਥੇ ਕੀ ਸੇਵਾ ਸੇਵਾ ਹੀ ਕਰਦੀ ਹੈ ਨਾ ਇੱਥੇ ਤਾਂ ਸਤਿਗੁਰਾਂ ਦਾ ਦਰਸ਼ਨ ਹੁੰਦਾ ਸੀ ਉੱਥੇ ਵੀ ਉਹ ਜੀ ਸੇਵਾ ਤੇ ਉੱਥੇ ਸੇਵਾ ਕਰਨੀ ਹੈ ਚੱਲ ਕੇ